ਸ਼ਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਹੈ ਪਾਰ ਬ੍ਰਹਮ ਦੀਨ ਦਿਆਲ ਹੈ ਤੂੰ ਗੋਪਾਲ ਹੈ ਤੂੰ ਦੇਖੋ ਗੋਪਾਲ ਕੱਢਦਾ ਉਹਨਾਂ ਦਾ ਕ੍ਰਿਸ਼ਨ ਗੋਪਾਲ ਕਹਿੰਦੇ ਨੇ ਉਹ ਕ੍ਰਿਸ਼ਨ ਗਾਇਆ ਜਾਂਦਾ ਤਾਂ ਗੋਪਾਲ ਕਹਿੰਦੇ ਨੇ ਗਾਇਆ ਜਾਣ ਵਾਲੇ ਨੂੰ ਗੋਪਾਲ ਨਹੀਂ ਕਹਿੰਦੇ ਜਿੰਨੀਆਂ ਆਤਮਾਵਾਂ ਨੇ ਗੋ ਆਤਮਾ ਨੂੰ ਕਹਿੰਦੇ ਨੇ ਗੋ ਦਾ ਮਤਲਬ ਆਤਮਾ ਜਿਹੜੀਆਂ ਆਤਮਾਵਾਂ ਨੇ ਉਹਨਾਂ ਦੀ ਪਾਲਣਾ ਕਰਨ ਵਾਲੇ ਨੂੰ ਗੋਬਾਲ ਕਹਿੰਦੇ ਨੇ ਅਸਲ ਦੇ ਵਿੱਚ ਸਭ ਤੋਂ ਪਹਿਲਾ ਅਰਥ ਗੋ ਦਾ ਆਤਮਾ ਇੰਦਰੀ ਕਹਿੰਦੇ ਨੇ ਇੰਦਰੀ ਆਤਮਾ ਨੂੰ ਕਹਿੰਦੇ ਨੇ ਇੰਦਰੀ ਜਿੱਤ ਇੰਦਰੀ ਜਿੱਤ ਆਤਮਾ ਜਿੱਤਾ ਆਤਮ ਜਿੱਤਣਾ ਆਪਣਾ ਮਨ ਜਿੱਤਣਾ ਇੰਦਰੀ ਜਿੱਤ ਪੰਜ ਤੋਖ ਤੇ ਰਹੇ ਜਿਹਨੇ ਮਨ ਜਿੱਤ ਲਿਆ ਉਹ ਪੰਜਾਂ ਬਕਾਰਾਂ ਤੋਂ ਰਹੇ ਪੰਜਾਂ ਦੋਖਾਂ ਤੋਂ ਰਹੇ ਦੋ ਅਰਥ ਹੈ ਇੰਦਰੀ ਦਾ ਅਰਥ ਹੁੰਦਾ ਆਪਣੀ ਅਕਲ ਨੂੰ ਜਿੱਤ ਲੈਣ ਆਪਣੀ ਅਕਲ ਨੂੰ ਮਨਾ ਲੈਣਾ ਵੀ ਮੈਨੂੰ ਮੈਂ ਕਮਜ਼ੋਰੀ ਹੈ ਮੇਰੇ ਮਨ ਨੂੰ ਮਨਾ ਲੈਣਾ ਵੀ ਤੇਰੀ ਬੁੱਧੀ ਘੱਟ ਹੈ ਅਸੀਂ ਮੰਨਦੇ ਹੀ ਨਹੀਂ ਵੀ ਸਾਡੇ ਕੋਲ ਅਕਲ ਘੱਟ ਹੈ ਮਨ ਨਹੀਂ ਮੰਨਦਾ ਵੀ ਅਕਲ ਘੱਟ ਹੈ ਅਗਰ ਮੰਨ ਲੈਂਦੀ ਹੈ ਵੀ ਆ ਗੱਲ ਮਨ ਨਹੀਂ ਮੰਨਦਾ ਵੀ ਇੰਦਰੀ ਜਿੱਤ ਪੰਜ ਦੋਖ ਤੇ ਰਹਿ ਜਦ ਬੁੱਧੀ ਨੇ ਜਦ ਹਾਰ ਮੰਨ ਲਈ ਮਨ ਨੇ ਮੰਨ ਲਿਆ ਮੇਰੀ ਬੁੱਧੀ ਥੋੜੀ ਹੈ ਫਿਰ ਗੁਰੂ ਦੀ ਗੱਲ ਮੰਨਣ ਲੱਗ ਜੂਗਾ ਹੋਰ ਬਾਣੀ ਜਿੰਨਾ ਜਿਹੜਾ ਆਪਣੀ ਅਕਲ ਨੂੰ ਵੱਡੀ ਰੱਖਦਾ ਚਲਾਕ ਚੁਸਤ ਬਣਦਾ ਬਾਤ ਕੀਤ ਬਹੁ ਰਹੀ ਸਿਆਣਪ ਸਿਆਣਪ ਰੱਚਾ ਦਾ ਗੱਲ ਕਰਦਾ ਬਾਤ ਛਾੜਨਾ ਗੱਲ ਕਰਦਾ ਉਹਨੇ ਜਦ ਇਹਨੇ ਨਹੀਂ ਮੰਨਿਆ ਹਾਂਜੀ ਬਿਨੋ ਸੁਨੋ ਤੁਮ ਪਾਰ ਬ੍ਰਹਮ ਧੀਨ ਦਿਆਲ ਗੋਪਾਲ ਗੋਪਾਲ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ ਹਰ ਜਗ੍ਹਾ ਆਤਮਾ ਹੈ ਉਹਨੂੰ ਗੋਪਾਲ ਕਹਿੰਦੇ ਇਹਨਾਂ ਨੇ ਗੋਪਾਲ ਦੇ ਅਰਥ ਕ੍ਰਿਸ਼ਨ ਕਰ ਲਏ ਉਹ ਗਾਇਆ ਚੱਲ ਗਾਇਆ ਨੂੰ ਕਹਿੰਦੇ ਨੇ ਗੋਪਾਲ ਦਾ ਅਰਥ ਗਾਇਆ ਚੱਲ ਉਹਦਾ ਸਾਰੇ ਗਾਇਆ ਦਾ ਲੋਕ ਰੱਖਦੇ ਨੇ ਅਮਰੀਕਾ 'ਚ ਵੀ ਰੱਖਦੇ ਨੇ ਸਾਰੇ ਗੋਪਾਲ ਹੋ ਗਏ ਜਿਨ੍ਹਾਂ ਦੇ ਗਾਇਆ ਦੇ ਵਗ ਨੇ ਫਾਰਮ ਨੇ ਗੋਪਾਲ ਨੇ ਫਿਰ ਉਹ ਗਾਇਆਂ ਨੂੰ ਪਾਲਣ ਵਾਲਾ ਦਾਦਾ ਹਜ਼ਾਰ ਗਾਇ ਰੱਖੀ ਆ ਲੋਕਾਂ ਨੇ ਕ੍ਰੇਨ ਕੋਲ ਤਾਂ 10000 ਗਾਇ ਦੇ ਹੋਣੀ ਨਹੀਂ ਉਹਦਾ ਹਿਸਾਬ ਕਿਤਾਬ ਦੇਖੀ ਜਿੱਥੇ ਉਹ ਰਹਿੰਦਾ ਸੀ ਇੰਨੀ ਨਹੀਂ ਸੀ ਗਾਇ ਹੋਰ ਵੀ ਵਾਲੇ ਸੀ ਸਾਰਿਆਂ ਦੇ ਘਰਾਂ 'ਚ ਗਾਇਆ ਸੀ ਨੰਦ ਦਾ ਐਡਾ ਵੱਡਾ ਘਰ ਨਹੀਂ ਸੀ 10000 ਗਾਇ ਹੋ ਗਏ ਗੁੱਜਰ ਸੀ ਨਾ ਹੋ 10 ਦੀ 30 50 ਗਾਇ ਹੋਣੀ ਉਹ ਕਿੰਨੀਆਂ ਬਣੀ ਉਹਨੂੰ ਗੋਪਾਲ ਕਹਿਣ ਇਹ ਇਹੀ ਗੱਲ ਸਮਝਾਉਣੀ ਸੀ ਸਿੱਖਾਂ ਨੇ ਕਿ ਗੋਪਾਲ ਕੀ ਹੁੰਦਾ ਇਹੀ ਸਭ ਸਿਮਰਤ ਸਾਤਰ ਸੋਧਣੇ ਸੀ ਸੋਧ ਕੇ ਦੱਸ ਕੇ ਉਹਨਾਂ ਦੀ ਪੋਲ ਖੋਲ ਕੇ ਜਦ ਗੁਰੂਆਂ ਨੇ ਪੋਲ ਖੋਲੀ ਹਿੰਦੂ ਸਾਰੇ ਸਿੱਖ ਬਣ ਗਏ ਐ ਬਣੇ ਦੇ ਸਿੱਖ ਜੇ ਕੋ ਦੱਸੋਗੇ ਤਾਂ ਹੀ ਬਣਨਗੇ ਗੋਪਾਲ ਨਹੀਂ ਅਸੀਂ ਛੜਾਇਆ ਪਰ ਗੋਪਾਲ ਅਸਲੀ ਹੁੰਦਾ ਕੌਣ ਅਸਲੀ ਗੋਪਾਲ ਕੌਣ ਹੈ ਜੇ ਨਕਲੀ ਨੂੰ ਬੜੇ ਫਿਰੋਗੇ ਕੁਝ ਨਹੀਂ ਮਿਲਣਾ ਅਸਲੀ ਨੂੰ ਫੜ ਸਭ ਕੁਝ ਮਿਲ ਜੂ ਪਾਰ ਬ੍ਰਹਮ ਅਸਲੀ ਗੋਪਾਲ ਉਹਨਾਂ ਜਮਦਾ ਨਾ ਮਰਦਾ ਨਾ ਉਹਦਾ ਮਾਇਆ ਨਾ ਪਿਓਰ ਭਗਤਾਂ ਨੇ ਕਿਹਾ ਤੁਮ ਕਹਤੇ ਸੋ ਨੰਦ ਕੋ ਨੰਦਨ ਤੁਸੀਂ ਕਹਿੰਦੇ ਨੰਦ ਦਾ ਪੁੱਤਰ ਸੀ ਉਹ ਨੰਦਨ ਕਹਿੰਦੇ ਨੇ ਬੇਟੇ ਨੂੰ ਨੰਦ ਕੋ ਨੰਦਨ ਨੰਦ ਉਹਦੇ ਬਾਪ ਦਾ ਨਾਮ ਹੈ ਤੁਸੀਂ ਕਹਿੰਦੇ ਹੋ ਆਨੰਦ ਦਾ ਨੰਦਨ ਹੈ ਪਰਮੇਸ਼ਰ ਨੰਦ ਸੋ ਨੰਦਨ ਕਾ ਕੋਰੇ ਨੰਦ ਦੱਸੋ ਫਿਰ ਕਿਹਦਾ ਬੇਟਾ ਸੀ ਉਹ ਵੀ ਤਾਂ ਕਿਦੋਂ ਜੰਮਿਆ ਹੀ ਕਿਉਂ ਸਵਾਲ ਖੜਾ ਕੀਤਾ ਸੀ ਭਗਤ ਬਾਣੀ ਡੁਪਲੀਕੇਟ ਨੰਦ ਔਰ ਨੰਦਨ ਬਣਾਇਆ ਨੰਦ ਹੋਊ ਨਾ ਕਿਸੇ ਦਾ ਇਹਦਾ ਮਤਲਬ ਪਰਮੇਸ਼ਰ ਹੋ ਗਿਆ ਜਿਹਨੇ ਜਨਮ ਲਿਆ ਪਰਮੇਸ਼ਰ ਨਹੀਂ ਹੋ ਸਕਦਾ ਉਹ ਕਿਰਤ ਹੈ ਉਹਦੀ ਕੋਈ ਹੋਵੇ ਉਹੀ ਰੀਸ ਅਸੀਂ ਕਰ ਲਈ ਜਿੰਨੇ ਕੋਲ ਪੀਰ ਹੁੰਦੇ ਨੇ ਸਾਰੇ ਜਨਮ ਲੈਂਦੇ ਨੇ ਉਹ ਕਿਰਤ ਵਿੱਚ ਸ਼ਾਮਲ ਨੇ ਕਰਤੇ ਨਹੀਂ ਹੁੰਦੇ ਕਰਤਾ ਖਾ ਅਲੱਗ ਬੈਠੇ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ਇਹ ਸੱਚ ਹੈ ਲੇਕਿਨ ਇਹ ਸੱਚ ਕਹਿਣਾ ਬੜਾ ਔਖਾ ਇਹ ਤਾਂ ਕਹਿ ਰਹੇ ਸੰਜੇ ਪਾਸ਼ਾ ਨੇ ਕਹਿ ਦਿੱਤਾ ਮੇਲ ਲਿਓ ਨਾਨਕ ਵਿਚਾਰੇ ਨੌ ਨਾਨਕ ਦਾ ਲੈ ਰਹੇ ਵਿਚਾਰੇ ਨਾਨਕ ਨੂੰ ਮੇਲ ਲੋ ਆਪ ਨੂੰ ਨਹੀਂ ਕਿਹਾ ਮੈਨੂੰ ਮੇਲ ਲੋ ਨਾਨਕ ਵਿਚਾਰੇ ਨੂੰ ਮੇਲ ਲੋ ਕਿਹਾ ਪੰਜਵੇਂ ਨੰਬਰ ਤੇ ਆ ਕੇ ਨਾਨਕ ਨੂੰ ਮੇਲ ਲਿਓ ਕਹਿ ਰਹੇ ਸਾਨੂੰ ਬਹੁਤ ਵਧੀਆ ਕਹਿੰਦੇ ਸਾਨੂੰ ਕੀ ਹੁੰਦਾ ਡਰਦੇ ਨੇ ਅੰਦਰੋਂ ਅਸਲ 'ਚ ਕਪਟੀ ਨੇ ਨਾ ਡਰਦੇ ਨੇ ਸੱਚ ਅੰਦਰ ਹੈ ਨਹੀਂ ਤਾਂ ਡਰਦੇ ਨੇ ਡਰਦੇ ਕਾਹਦੇ ਨੇ ਅੰਦਰ ਸੱਚ ਹੈ ਨਹੀਂ ਨਿਰਭੈ ਹੈ ਨਹੀਂ ਗੁਰਬਾਣੀ ਦੀ ਸਮਝ ਨਹੀਂ ਡਰਪੋਕ ਹੁੰਦਾ ਜਿਹੜਾ ਝੂਠਾ ਹੋਵੇ ਕਪਟੀ ਹੋਵੇ ਝੂਠ ਲਾਉਂਦਾ ਪਰ ਪਾਪ ਹੈ ਅੰਦਰ ਤਾਂ ਡਰਦੇ ਡਰ ਪੰਜ ਪੰਜੇ ਪਾਸ਼ਾ ਨਾਨਕ ਦਾ ਨਾਮ ਵਰਤਦੇ ਤੁਹਾਨੂੰ ਮੌਤ ਪੈਂਦੀ ਹੈ ਕਹਿੰਦੇ ਤੁਹਾਨੂੰ ਕੀ ਹੁੰਦਾ ਬਾਣੀ ਜੋ ਪੜਦੇ ਆ ਉਦੋਂ ਵੀ ਤਾਂ ਹੈ ਨਹੀਂ ਹੋ ਹੁਣ ਕਿਹਾ ਨਹੀਂ ਬਖਸ਼ ਲਿਓ ਨਾਨਕ ਵਿਚਾਰੇ ਪੜਿਆ ਨਹੀਂ ਨਾ ਪੜੋ ਫਿਰ ਇਹ ਕਹਿੰਦਾ ਦੀ ਵਿਆਖਿਆ ਵੀ ਸਹੀ ਕਰ ਦੋ ਫਿਰ ਜੇ ਇਹ ਸਹੀ ਪੜਿਆ ਦੀ ਵਿਆਖਿਆ ਗਲਤ ਕਿਉਂ ਕਰਦੇ ਹੋ ਪਾਪੀ ਕਿਉਂ ਬਣਦੇ ਹੋ ਬਰਾਤੀ ਕਿਉਂ ਬਣਦੇ ਹੋ ਜਿਵੇਂ ਗੁਰਬਾਣੀ ਲਿਖਿਆ ਹੋਵੇ ਵਿਆਖਿਆ ਕਰੋ ਲਿਖਿਆ ਕੁਝ ਵਿਆਖਿਆ ਕੁਝ ਹੋਰ ਕਰਦੇ ਹੋ ਲਕੋਣ ਵਾਸਤੇ ਝੂਠ ਜੋ ਬੋਲਦੇ ਹੋ ਇਤਿਹਾਸ ਵਿੱਚ ਇਤਿਹਾਸ ਵਾਲੇ ਝੂਠਾਂ ਨੂੰ ਲਗਾਉਣ ਵਾਸਤੇ ਕਈ ਜਗ੍ਹਾ ਵਿਆਖਿਆ ਨਹੀਂ ਕਰਦੇ ਝੂਠ ਔਰ ਸੱਚ ਨੂੰ ਇਕੱਠਾ ਇੱਕ ਪਹੀਆ ਗੱਡੀ ਦਾ ਝੂਠ ਦਾ ਡਰੇ ਦਾ ਇੱਕ ਸੱਚ ਦਾ ਕਿਵੇਂ ਚੱਲੂ ਤੁਹਾਡੀ ਗੱਡੀ ਕਿਵੇਂ ਚੱਲੂ ਇੱਕੋ ਹੀ ਪਹੀਆ ਹੋਵੇ ਚਾਹੇ ਹੋਵੇ ਸੱਚ ਦਾ ਸਾਈਕਲ ਦਾ ਦੋ ਪਹੀਏ ਨੇ ਬਰਾਬਰ ਬਰਾਬਰ ਪਹੀਏ ਕੋਈ ਜ਼ਰੂਰੀ ਨਹੀਂ ਚੱਲਣਗੇ ਮੋਟਰਸਾਈਕਲ ਅੱਗੇ ਪਿੱਛੇ ਪਹੀਏ ਹੁੰਦੇ ਨੇ ਇੱਕ ਭਈਆ ਤੁਸੀਂ ਆ ਬਣਨਾ ਇੱਕ ਮੂਰੇ ਭਈਆ ਗਿਆਨ ਦਾ ਜਿਹੜੀ ਚੱਲਦੀ ਅੱਗੇ ਪਿੱਛੇ ਵੀ ਤਾਂ ਭਈਆ ਹੁੰਦੇ ਨੇ ਇਹਦੇ ਤਾਂ ਕਰੋੜਾਂ ਹੀ ਭਈਏ ਨੇ ਅੱਗੇ ਪਿੱਛੇ ਪੂਰੀ ਚੇਨ ਬਣੀ ਹੋਈ ਗਾਡੀ ਰਾਹ ਨਹੀਂ ਹੈ ਉਹ ਯਾਰ ਆ ਨਹੀਂ ਜਾ ਸਮਝ ਸਮਝਦੇ ਨਾਲੇ ਇਹਦਾ ਆਕਾਸ਼ ਦਾ ਮਾਰਗ ਆਕਾਸ਼ ਗੱਡੀ ਚੱਲਦੀ ਹੋਣੀ ਹੈ ਜਿਹੜਾ ਆਕਾਸ਼ ਮਾਰਗ ਹੈ ਉਹ ਧਰਤੀ ਦਾ ਮਾਰਗ ਹੈ ਗਾਡੀ ਦਾ ਜ਼ਮੀਨ ਤੇ ਚੱਲਣ ਵਾਲਾ ਮਾਇਆ ਦਾ ਰਸਤਾ ਹੋਊ ਗਾਡੀ ਦਾ ਆਕਾਸ਼ ਦਾ ਮਾਰਗ ਗਾਡੀ ਦਾ ਨਹੀਂ ਹੁੰਦਾ ਤਾਂ ਸੁਣ ਗੱਲਾਂ ਆਕਾਸ਼ ਕੀ ਇਹ ਤਾਂ ਆਕਾਸ਼ ਹੀ ਜਿਹੜੇ ਨੇ ਬੋਲਣ ਵਾਲੇ ਕੀਟਾਂ ਇਸ ਕੀੜੇ ਜ਼ਮੀਨ ਤੇ ਰਹਿਣ ਵਾਲਿਆਂ ਦੀ ਗੱਲ ਹੈ ਕੀੜਾ ਜ਼ਮੀਨ ਤੇ ਰਹਿੰਦਾ ਇਹ ਆਤਮਾ ਆਕਾਸ਼ ਰਹਿੰਦੀ ਹੈ ਇਹ ਤਾਂ ਆਤਮਾ ਦੇ ਲੈਵਲ ਦੀ ਗੱਲ ਹੈ ਆਕਾਸ਼ ਕੀ ਗੱਲਾਂ ਨੇ ਸੁਣ ਗੱਲਾਂ ਆਕਾਸ਼ ਕੀ ਆਕਾਸ਼ ਗੱਡੀ ਜਾਂਦੀ ਹੁੰਦੀ ਹੈ ਜਦ ਆਕਾਸ਼ ਹਵਾਈ ਆ ਜੁੜਦਾ ਪਈਏ ਨਾਲ ਕਲੋਜ਼ ਕਰ ਲੈਂਦਾ ਤੇ ਪਈਆਂ ਦੀ ਕੀ ਲੋੜ ਹੈ ਬਈ ਆਕਾਸ਼ ਇਹ ਧਰਤੀ ਦੇ ਚੱਲਣ ਵਾਲੇ ਕੀੜੇ ਨੇ ਹਾਂਜੀ ਜਿਨੋਂ ਸੁਣੋ ਤੁਮ ਪਾਰ ਦੀਨ ਦੇ ਆਲ ਗੋਪਾਲ ਸੁਖ ਸੰਪੇ ਬਹੁ ਭੋਗ ਰਸ ਨਾਨਕ ਸਾਧ ਰਵਾਉ ਸੁਖ ਸੰਪੇ ਬਹੁ ਭੋਗ ਰਸ ਨਾਨਕ ਸਾਧ ਰਵਾਉ ਜੇ ਗੁਰਬਾਣੀ ਦਾ ਜਿਹੜੀ ਧੂੜ ਹੈ ਗਿਆਨ ਕੀ ਧੂੜ ਹੈ ਇਹ ਮਿਲ ਜਾਏ ਸਾਧਰ ਵਾਲ ਹੈ ਜੇ ਗੁਰਬਾਣੀ ਦੀ ਧੂੜ ਮਿਲ ਜਾ ਨਾ ਬਾ ਸਾਰੇ ਸੁਖ ਆ ਗਏ ਸਾਰੀਆਂ ਸੰਪਤੀਆਂ ਆ ਗਈਆਂ ਨਾਮ 'ਚ ਇਹਦੀ ਧੂੜ ਕੀ ਇਹਦੇ ਨਾਮ ਗੁਰਬਾਣੀ ਦੀ ਸਮਝ ਨਾਮ ਹੈ ਜੇ ਇਹ ਮੈਨੂੰ ਦੇ ਦੇਵੇ ਕਿਤੋਂ ਕਿਸੇ ਤਰੀਕੇ ਨਾਲ ਕਿਤੋਂ ਵੀ ਦੇ ਦੇਵੇ ਸਾਧਰਵਾਲ ਸੁਖ ਸੰਪੈ ਕੋ ਭੋਗ ਰਸ ਸਾਰੇ ਭੋਗਾਂ ਦੇ ਰਸ ਆ ਗਏ ਸਾਰੇ ਰਸ ਆ ਗਏ ਨਾਮ ਦੇ ਰਸ ਸਾਰੇ ਸੁਖ ਆ ਗਏ ਸਾਰੀਆਂ ਸੰਪਤੀਆਂ ਆ ਗਈਆਂ ਮੈਨੂੰ ਕੁਝ ਵੀ ਨਹੀਂ ਚਾਹੀਦਾ ਗੱਲਾਂ ਨਾਮ ਚਾਹੀਦਾ ਉਹ ਤਾਂ ਆ ਮੰਗਦੇ ਨੇ ਇਹ ਕੀ ਮੰਗਦੇ ਨੇ ਮੰਗਣ ਨੂੰ ਆ ਅਸਲ ਸੱਚ ਆ ਮੰਗਣ ਨੂੰ ਕਿਹਾ ਸੀ ਉਹਨਾਂ ਕੋਲ ਤਾਂ ਥਾ ਉਹਨਾਂ ਨੇ ਕਿਹਾ ਤੁਸੀਂ ਵੀ ਆ ਮੰਗਿਓ ਜਿਨ੍ਹਾਂ ਨੇ ਮੰਗਿਆ ਸੱਤਾ ਬਲਵੰਡ ਬਰਾਬਰ ਚਲੇ ਗਏ ਜਿਨ੍ਹਾਂ ਨੇ ਮੰਗਿਆ ਸੁੰਦਰ ਹੈ ਸੱਤ ਵਿੱਚ ਪਈ ਹੈ ਤੁਹਾਡੇ ਸਿੱਖੇ ਸੀਗੇ ਜਿਨ੍ਹਾਂ ਨੇ ਮੰਗਿਆ ਘਟ ਦੇਖ ਲਓ ਕਿੰਨੇ ਨੇ ਵਿੱਚ ਆ ਗਏ ਔਰ ਹੋਰ ਪਤਾ ਨਹੀਂ ਕਿੰਨੇ ਕਿਸੇ ਖੋਦੋ ਗੁਪਤ ਚੁੱਪ ਕਰਕੇ ਬਾਣੀ ਨਹੀਂ ਰਚੀ ਚੁੱਪ ਚਾਲ ਮੰਨ ਕੇ ਬਾਣੀ ਨੂੰ ਪਾਰ ਹੋ ਗਏ ਔਰ ਹੁੰਦੇ ਰਹਿਣਗੇ ਪਰ ਜਿਹੜੇ ਨਰਕੀ ਜੀਵ ਨੇ ਨਾ ਕੀੜੇ ਨੇ ਵਿਸ਼ਟਾ ਕੇ ਉਹ ਇਹ ਨਹੀਂ ਮੰਗਣਗੇ ਉਹ ਆਹ ਕੁਝ ਮੰਗਣਗੇ ਜਿਹੜਾ ਇਹ ਮੰਗਦੇ ਨੇ ਇਹ ਵਿਸ਼ਟਾ ਕੇ ਕੀੜੇ ਵਿਸ਼ਟਾ ਦਾ ਕੀੜਾ ਵਿਸ਼ਟਾ ਮਾਜ ਬਾਹਰ ਨਿਕਲ ਨਹੀਂ ਸਕਦਾ ਵਿਸ਼ਟਾ ਤੋਂ ਵਿਸ਼ਟਾ ਦਾ ਕੀੜਾ ਇਹ ਮਾਇਆ ਤੋਂ ਬਾਹਰ ਜਾ ਹੀ ਨਹੀਂ ਸਕਦੇ ਵਿਸ਼ਟਾ ਦੇ ਕੀੜੇ ਨੂੰ ਔਰ ਸੁਖ ਇਹਨਾਂ ਨੂੰ ਫਿਰ ਨਹੀਂ ਮਿਲਣਾ ਸੁਖ ਫਿਰ ਨਹੀਂ ਮਿਲਣਾ ਰਹਿਣਾ ਭਵਦਾ ਉਹ ਰਤਨ ਸਾਗਰ ਚ ਹੈ ਉਹਨਾਂ ਨੂੰ ਸੁਖ ਹੈ ਸੁਖ ਸੰਪਤੀ ਮੋਹ ਉਹ ਗਰਾਸ ਨਾਨਕ ਸਾਧ ਰੋ ਗੁਰਬਾਣੀ ਕੀ ਕਹਿੰਦੀ ਹੈ ਅਸੀਂ ਕੀ ਮੰਗਦੇ ਹਾਂ ਹੁਣ ਇੱਥੋਂ ਪਤਾ ਲੱਗਦਾ ਵੀ ਅਸੀਂ ਸਿੱਖਾਂ ਤੋਂ ਕੁਝ ਹੋਰ ਆ ਸਾਨੂੰ ਤਾਂ ਇੱਕ ਮਨੀ ਲੱਗੀ ਪੂਰਾ ਕਬੀਰ ਕੀ ਕਹਿੰਦਾ ਪੂਰਾ ਸਤਗੁਰ ਕੀ ਕਰਾ ਪੂਰਾ ਸਤਗੁਰ ਵੀ ਹੋਵੇ ਕੀ ਕਰ ਲੂਗਾ ਜੇ ਸਿੱਖਣ ਵਿੱਚ ਚੂਕ ਅੰਤੇ ਇੱਕ ਨਾ ਲੱਗੀ ਇਹ ਅੰਨੇ ਨੇ ਇਹਨਾਂ ਨੂੰ ਇੱਕੋ ਨਹੀਂ ਲੱਗਦੀ ਹੈ ਜੋ ਮਰਜ਼ੀ ਕਹੀ ਜਾਵੇ ਬਾਣੀ ਅੰਤੇ ਇੱਕ ਨਾ ਲੱਗੀ ਜੋ ਬਾਸ ਵਜਾਈ ਫੂਕ ਬਾਚ ਮਾਰੀ ਜਾ ਫੂਕਾਂ ਖੜਦੀ ਅਗੋ ਵਿੱਚ ਇਹਨਾਂ ਤੇ ਨਹੀਂ ਕੋਈ ਹਰੋਣਾ ਇਹ ਕਿਹਦੇ ਬਾਣੀ ਪੜਦੇ ਨਹੀਂ ਸਭ ਪਤਾ ਹੈ ਬਾਹਰ ਦੀ ਫੂਕ ਹੈ ਨਿਕਲ ਗਈ ਹੋ ਗਈ ਫੂਕ ਆ ਗਿਆ ਬਾਉ ਪਰ ਪਬਲਿਕ ਨੂੰ ਨਹੀਂ ਸੀ ਹੈ ਪਤਾ ਜਿਆਦੇ ਦੇ ਅੱਖ ਆ ਕੇ ਹਾਈਲਾਈਟ ਹੋ ਜਾਣਗੇ ਕਮ ਕਮ ਜਿਹੜੀ ਇਹਦੀ ਇੱਜ਼ਤ ਤੱਕ ਥੇਲੇ ਦੀ ਜਿੱਦ ਨਹੀਂ ਹੋਊਗੀ ਬਾਜ਼ਾਰ 'ਚ ਬਾਜ਼ਾਰ 'ਚ ਥੇਲੇ ਦੀ ਜਿੱਦ ਨਹੀਂ ਰਣੀ ਵੀ ਇਹ ਅਸਲ ਹੈ ਕਿ ਗੁਰਬਾਣੀ ਕੀ ਕਹਿੰਦੀ ਹੈ ਕੀ ਕਰਦੇ ਨੇ ਔਰ ਇੱਜ਼ਤ ਦੇ ਕਾਬਲ ਵੀ ਕਿੱਥੇ ਨੇ ਕਾਬਲ ਕੌਣ ਹੈ ਜੀ ਜਿਹੜਾ ਐਡੀ ਐਡੀ ਫੋਰਸਾਂ ਦੇ ਬੈਠ ਗਿਆ ਕੰਮ ਕਰੇ ਇੱਜ਼ਤ ਦੇ ਕਾਬਲ ਹੈ ਉਹ ਤਾਂ ਅਪਰਾਧੀ ਹੈ ਰਾਹ ਰੋਕੀ ਬੈਠਾ ਹੈ ਬਾੜਦਾ ਰੋੜਾ ਹੋਇਆ ਬੈਠਾ ਹੈ